ਲੰਬੀ ਲੰਬੀ ਨਦੀ ਵਹੇ ਗੰਦੀ ਕੇਰੇ ਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਉਹ ਕੱਪਰ ਕਾਹਨੂੰ ਕਹਿੰਦਾ ਸੀ ਕੁਛ ਬੇੜੇ ਨੂੰ ਜੇ ਪਾਤਲੀ ਨੂੰ ਪਤਾ ਹੁੰਦਾ ਵੀ ਬੇੜਾ ਮੈਂ ਤੂਫਾਨ ਜਿੱਧਰ ਹੈ ਉਧਰ ਲੈ ਕੇ ਨਹੀਂ ਜਾਣਾ ਲੰਬੀ ਲੰਬੀ ਨਦੀ ਵਹੇ ਉਹ ਲੰਬੀ ਨਵੀਂ ਨਦੀ ਤਾਂ ਫੇਰ ਲੰਬੀ ਵਹਿੰਦੀ ਹੈ ਕੰਦੀ ਕੇਰੇ ਹੇਤ ਜੇ ਤੂੰ ਕੰਦੀ ਨਾਲ ਰੱਖਦਾ ਨਾ ਬੇੜੇ ਨੂੰ ਰੱਖਦਾ ਨਾ ਨਾਲ ਕਿਨਾਰੇ ਦੇ ਸਮੁੰਦਰ ਦੇ ਵਿੱਚ ਤੂੰ ਤਾਂ ਲਹਿਰਾਂ ਜਾ ਕੇ ਆਪ ਫਸਾਇਆ ਬੇੜਾ ਕੰਦੀ ਕਰੇ ਤੂੰ ਹਾਂ ਬੇੜੇ ਨੂੰ ਕੱਪਰ ਕਿਹਾ ਕਰੇ ਜੇ ਕਰੇ ਤਾਂ ਕਿਨਾਰੇ ਨਾਲ ਪਿਆਰ ਰੱਖਦਾ ਤੂੰ ਕਿਨਾਰੇ ਤੇ ਰਹਿੰਦਾ ਬੇੜੇ ਨੂੰ ਰੱਖਦਾ ਹੀ ਕਿਨਾਰੇ ਤੈਨੂੰ ਕੀ ਲੋੜ ਸੀ ਵਿਚਾਲੇ ਜਾਣ ਦੀ ਹਰਿਆਣੇ ਵੱਲ ਜਾਣ ਦੀ ਤੂੰ ਸਾਡੀ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਤੈਂ ਕੀ ਕਰਨਾ ਸੀ ਝਗੜੇ 'ਚ ਲੈਣਾ ਸੀ ਤਾਂ ਕੰਦੀ ਕਹਿ ਰਹੇ ਹੇਤ ਜੇ ਰਹਿੰਦਾ ਨਾ ਕੰਡੇ ਤੇ ਕਿਨਾਰੇ ਤੇ ਹੀ ਕੁਛ ਨਹੀਂ ਦਿਖਾਉਂਦਾ ਤੈਨੂੰ ਹੈ ਬੇੜੇ ਨੂੰ ਕੱਪਰ ਬੇੜੇ ਨੂੰ ਕੱਪਰ ਕਿਹਾ ਕਰੇ ਜੇ ਪਾਤੜ ਰਹੇ ਸੁਚੇਤ ਉਹ ਪਾਤੜੀ ਸੁਚੇਤ ਰਹਿੰਦਾ ਵੀ ਵਿਚਾਲੇ ਫਾਹੇ ਚੜਦਾ ਤੂੰ ਸਮੁੰਦਰ ਦੇ ਵਿਚਾਲੇ ਲੈ ਗਿਆ ਬੇੜਾ ਤਾਂ ਡੁੱਬਣਾ ਹੀ ਆ ਹੁਣ ਚਾਰੇ ਪਾਸੇ ਤੇ ਕਰ ਗਿਆ ਕਿਸੇ ਵੀ ਲਹਿਰਾਂ ਆ ਸਕਦੀਆਂ ਨੇ ਤੂੰ ਜਾਏਗਾ ਕਿੱਥੇ ਤੇਰੇ ਬੇੜੇ ਹੀ ਨਹੀਂ ਕੋਈ ਹੈਗਾ ਤੈਨੂੰ ਤਾਂ ਤੇਰਾ ਸਾਇਆ ਵੀ ਛੱਡ ਗਿਆ ਨਾਰਾ ਦੀਦਾ ਹੀ ਕੋਈ ਨਾਰਾ ਦੀਦਾ ਹੀ ਕੋਈ ਨਹੀਂ ਫੂਕਾ ਖਬਰ ਕਰ ਨਿਕਲ ਜਾਣੀ ਹੈ ਹਿਸਟਰੀ ਲਿਖੀ ਜਾਣੀ ਹੈ ਡਬੋਣ ਵਾਲੇ ਦੀ ਵਿਆਹ ਆਦਮੀ ਨੇ ਡਬੋਇਆ ਸਾਰੇ ਤੈਨੂੰ ਅਖਬਾਰ ਕਹਿ ਰਹੇ ਨੇ ਚਾਹੇ ਉਹਨਾਂ ਨੂੰ ਗਿਆਨ ਵੀ ਨਹੀਂ ਸੀ ਪਰ ਉਹ ਲਿਖਤਾਂ ਨੇ ਤੇਰੇ ਤੇ ਇਲਜ਼ਾਮ ਲਾਤੇ ਪਹਿਲਾਂ ਉਹ ਸੱਚੇ ਹੋ ਗਏ ਤੈਨੂੰ ਕਹਿ ਰਹੇ ਲੋਕ ਆ ਨਾ ਕਰ ਪਰ ਝੂਠ ਦਾ ਹੀ ਬੇੜਾ ਡੋਬਿਆ ਨੇ ਸੱਚ ਦਾ ਹੀ ਡੋਬਿਆ ਬੇੜਾ ਡੋਬਿਆ ਝੂਠ ਦਾ ਹੀ ਆ ਝੂਠ ਦਾ ਹੀ ਸੀ ਸਾਰਾ ਬਣਾਇਆ ਹੋਇਆ ਜਿਹੜਾ ਡੁੱਬਿਆ ਨੰਬਰ ਸਾਰਾ ਝੂਠ ਦਾ ਹੀ ਹੈ ਝੂਠੇ ਡੁੱਬਦਾ ਹੁੰਦਾ ਸੱਚ ਦਾ ਡੁੱਬਦਾ ਹੀ ਨਹੀਂ ਹੁੰਦਾ ਡੁੱਬਦਾ ਹੀ ਝੂਠ ਦਾ ਬੇੜਾ ਹੁੰਦਾ ਅਸੀਂ ਤਾਂ ਕਹਿੰਦੇ ਆ ਵੀ ਚੰਗਾ ਕਰਿਆ ਡਬੋਤਾ ਪਰਮੇਸ਼ਰ ਨੇ ਡਬੋਇਆ ਹੈ ਤੇ ਬੇੜਾ ਮੈਂ ਤਾਂ ਉਸੇ ਨੇ ਅਸੀਂ ਦਿੱਤੀ ਆ ਇਹ ਸੱਚ ਦਾ ਬੇੜਾ ਡਬਾਉਣਾ ਚਾਹੁੰਦੇ ਤੇ ਇਹਨਾਂ ਦਾ ਹੀ ਡੁੱਬ ਗਿਆ ਅਸਲ ਤਾਂ ਸੱਚ ਦਾ ਲਪਾਉਣਾ ਚਾਹੁੰਦੇ ਸੀ ਇਹ ਪਰ ਡੁੱਬ ਗਿਆ ਇਹਨਾਂ ਦਾ ਹੀ ਤਮਾਸ਼ਾ ਬਣ ਗਿਆ ਜਿਹੜਾ ਬੇੜਾ ਲੈ ਕੇ ਤੁਸੀਂ ਵੀ ਤਮਾਸ਼ਾ ਬਣ ਗਿਆ ਹੋਰੇ ਜਿਹੜੇ ਰੌਲਾ ਪਾਉਂਦੇ ਨੇ ਬੇੜਾ ਡੁੱਬ ਗਿਆ ਉਹ ਉਹ ਅਸਲ 'ਚ ਝੂਠੇ ਬੇੜੇ ਚੜੇ ਹੋਏ ਨੇ ਜਿਹੜੇ ਰੌਲਾ ਪਾਉਂਦੇ ਨੇ ਨਾ ਉਹ ਝੂਠੇ ਨੇ ਹਰ ਦਾ ਪਤਾ ਵੀ ਡੁੱਬਣ ਵਾਲਾ ਹੀ ਬੇੜਾ ਪਾਤਣੇ ਦੀ ਸੀ ਹੋ ਜਾਂਦੀ ਹੁੰਦੀ ਹੈ ਜਾਂ ਬੇੜਾ ਡੁੱਬਣਾ ਹੁੰਦਾ ਸੁਚੇਤ ਕੇ ਮਰਿਆ ਨਾ ਪਾਤਣੀ ਪਾਤਣੀ ਤਾਂ ਸੌ ਗਿਆ ਹਵਾ ਆਈ ਬੇੜੇ ਨੂੰ ਵਿਚਾਲੇ ਨੂੰ ਲੱਗੀ ਗਈ ਸੌ ਗਿਆ ਰਜਾ ਛਲ ਬੱਜੀ ਆ ਕੇ ਉੱਠਿਆ ਉਹਨੇ ਉਹਨੇਗਾ ਵੀ ਹੁਣ ਤਾਂ ਚਾਰੇ ਪਾਸੇ ਤੇ ਛੱਲਾਂ ਹੀ ਛੱਲਾਂ ਆਉਂਦੀਆਂ ਨੇ ਕੋਈ ਕੋਰਟ ਵੀ ਨਹੀਂ ਸਾਰਾ ਦਿੰਦੀ ਉਹਨਾਂ ਨੇ ਪਟੀਸ਼ਨ ਰੱਦ ਕਰਤੀ ਸੈਂਟਰ ਵੀ ਸੈਂਟਰ ਵੀ ਸੈਂਟਰ ਵੀ ਬੱਲਾ ਫੜਦੀ ਕੋਈ ਬਾਹਰ ਨਹੀਂ ਫੜਾਉਂਦਾ ਜਿਨ੍ਹਾਂ ਨੇ ਯਾਰੀ ਪਾਈ ਸੀ ਉਹ ਵੀ ਜਵਾਬ ਦੇ ਗਏ ਸਦੀ ਬਦਨੀ ਰਿਸ਼ਤਾ ਖਤਮ ਆਗ ਵੀ ਭੱਜ ਗਏ ਹਾਂਜੀ